ਇਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਭਗਵਤੀ ਜੀ ਸਹਾਇ ਅਥ ਗਿਆਨ ਪ੍ਰਬੋਧ ਗ੍ਰੰਥ ਲਿਖਿਆ ਤੇ ਪਾਤਸ਼ਾਹੀ ਦਸਵੀਂ ਪੁਜੰਗ ਪ੍ਰਿਆ ਛੰਤਵ ਪ੍ਰਸਾਦ ਨਮੋ ਨਾਥ ਪੂਰੇ ਸਦਾ ਸਿੱਧ ਕਰਮੰ ਅਛੇਦੀ ਅਭੇਦੀ ਸਦਾ ਏਕ ਤਰਮੰ ਕਲੰਕੰ ਬਿਨਾ ਨਿਹ ਕਲੰਕੀ ਸਰੂਪੇ ਅਛੇਦੰ ਅਭੇਦੰ ਅਖੇਦੰ ਅਨੂਪੇ ਨਮੋ ਲੋਕ ਲੋਕੇਸ਼ਵਰੰ ਲੋਕਨਾਥੇ ਸਦੈਵੰ ਸਦਾ ਸਰਬ ਸਾਥੰ ਅਨਾਥੇ ਨਮੋ ਏਕ ਰੂਪੰ ਅਨੇਕੰ ਸਰੂਪੇ ਸਦਾ ਸਰਬ ਸਾਹੰ ਸਦਾ ਸਰਬ ਭੂਪੇ ਅਛੇਦੰਗ ਭੇਦੰ ਅਨਾਮੰ ਅਠਾਮੰ ਸਦਾ ਸਰਬਦਾ ਸਿੱਧਦਾ ਬੋਧਿਤਾਮੰ ਅਜੰਤਰੰ ਅਮੰਤਰੰ ਅਕੰਤਰੰ ਅਪਰਮੰ ਅਖੇਦੰ ਅਭੇਦੰ ਅਛੇਦੰ ਅਕਰਮੰ ਅਗਾਧੇ ਅਬਾਧੇ ਅਗੰਤੰ ਅਨੰਤੰ ਅਲੇਖੰ ਅਪੇਖੰ ਅਭੂਤੰ ਅਗੰਤੰ ਨ ਰੰਗੰ ਨ ਰੂਪੰ ਨ ਜਾਤੰ ਨ ਪਾਤੰ ਨਾ ਸਤਰੂ ਨਾ ਮਿੱਤਰੋ ਨਾ ਪੁੱਤਰੋ ਨਾ ਮਾਤੰ ਅਭੂਤੰ ਅਪੰਗੰ ਅਪਿਖੰ ਪਵਾਨੰ ਪਰੇੰ ਪੁਨੀਤੰ ਪਵਿੱਤਰੰ ਪ੍ਰਧਾਨੰ ਅਗੰਜੇ ਅਪੰਜੇ ਅਕਾਮੰ ਅਕਰਮੰ ਅਨੰਤੇ ਬੇਅੰਤੇ ਅਭੂਮੇ ਅਪਰਮੰ ਨਹੀਂ ਜਾਣ ਜਾਈ ਕਛੂ ਰੂਪ ਰੇਖੰ ਕਹਾ ਬਾਸ ਤਾਕੋ ਫਿਰੈ ਕੌਣ ਪੇਖੰ ਕਹਾ ਨਾਮ ਤਾਕੋ ਕਹਾ ਕਹਿ ਕਹਾਵੈ ਕਹਾ ਮੈਂ ਬਖਾਨੋ ਕਹੈ ਮੈਂ ਨਾ ਆਵੈ ਅਜੂਨੀ ਅਜੈ ਪਰਮ ਰੂਪੀ ਪ੍ਰਧਾਨੈ ਅਛੇਦੀ ਅਭੇਦੀ ਅਰੂਪੀ ਮਹਾਨੈ ਅਸਾਧੇ ਅਗਾਧੇ ਅਗੰਜੁਲ ਗਨੀਮੇ ਅਰੰਜੁਲ ਅਰਾਧੇ ਰਹਾ ਕੁਲ ਰਹੀਮੇ ਸਦਾ ਸਰਬਦਾ ਸਿੱਧ ਦਾ ਬੋਧਿ ਦਾਤਾ ਨਮੋ ਲੋਕ ਲੋਕੇ ਸੁਰੰਗ ਲੋਕ ਗਿਆਤਾ ਅਪੇਦੀ ਅਭੈ ਆਦ ਰੂਪੰ ਅਨੰਤੰ ਅਛੇਦੀ ਅਛੈ ਆਦ ਅਦਵੈ ਦੁਰੰਤੰ ਨਰਾਛੰਦ ਅਨੰਤ ਆਦ ਦੇਵ ਹੈ ਬੇਅੰਤ ਭਰਮ ਪੇਵ ਹੈ ਅਗਾਦ ਵਿਆਦ ਨਾਸ ਹੈ ਸदैव ਸਰਬ ਪਾਸ ਹੈ ਬਚਿੱਤਰ ਚਿੱਤਰ ਚਾਪ ਹੈ ਅਖੰਡ ਦੁਸ਼ਟ ਖਾਪ ਹੈ ਅਭੇਦ ਆਦਿਕਾਰ ਹੈ ਸदैव ਸਰਬ ਪਾਲ ਹੈ ਅਖੰਡ ਚੰਡ ਰੂਪ ਹੈ ਪ੍ਰਚੰਡ ਸਰਬ ਸਰੂਪ ਹੈ ਕਿ ਕਾਲ ਹੂੰ ਕੇ ਕਾਲ ਹੈ ਸदैव ਰਛ ਪਾਲ ਹੈ ਕਿਰਪਾਲ ਦਇਆਲ ਰੂਪ ਹੈ ਸदैव ਸਰਬ ਪੂਪ ਹੈ ਅਨੰਤ ਸਰਬ ਆਸ ਹੈ ਭਰੇ ਪਰਮ ਪਾਸ ਹੈ ਅਦ੍ਰਿਸ਼ਟ ਅੰਤਰ ਧਿਆਨ ਹੈ ਸदैव ਸਰਬਮਾਨ ਹੈ ਕਿਰਪਾਲ ਕਾਲਹੀਨ ਹੈ ਸदैव ਸਾਧ ਅਧੀਨ ਹੈ ਭਜਸਤਵੰ ਭਜਸਤਵੰ ਰਹਾਉ ਅਗਾਧ ਵਿਆਦ ਨਾਸਨੰ ਪਰੇ ਪਰਮ ਉਪਾਸਨੰ ਤ੍ਰਿਕਾਲ ਲੋਕਮਾਨ ਹੈ ਸदैव ਪੁਰਖ ਪ੍ਰਧਾਨ ਹੈ ਤਥਸਤਵੰ ਤਥਸਤਵੰ ਰਹਾਉ ਕਿਰਪਾਲ ਦਇਆਲ ਕਰਮ ਹੈ ਅਗੰਝ ਪੰਜ ਪਰਮ ਹੈ ਤ੍ਰਿਕਾਲ ਲੋਕਪਾਲ ਹੈ ਸदैव ਸਰਬ ਦਿਆਲ ਹੈ ਜਪਸਤਵੰ ਜਪਸਤਵੰ ਰਹਾਉ ਮਹਾਨ ਮੋਹਨ ਮਾਨ ਹੈ ਭਰੇ ਪਰਮ ਪ੍ਰਧਾਨ ਹੈ ਪੁਰਾਨ ਪ੍ਰੇਤ ਨੰਗ ਸਦੇਵ ਸਰਵ ਪਾਸਨੰ ਪ੍ਰਚੰਡ ਅਖੰਡ ਮੰਡਲੀ ਉਦੰਡ ਰਾਜ ਥਲੀ ਜਗੰਤ ਜੋਤ ਜਵਾਲ ਕਾ ਜਲੰਤ ਦੀਪ ਮਾਲ ਕਾ ਕਿਰਪਾਲ ਦਇਆਲ ਲੋਚਨੰ ਮਚੰਕ ਬਾਣ ਮੋਚਨੰ ਸਿਰੰ ਕਰੀਟ ਤਾਰਿਯੰ ਦਿਨੇਸ਼ ਕ੍ਰਿਤ ਹਾਰਿਯੰ ਵਿਸਾਲ ਲਾਲ ਲੋਚਨੰ ਮਨੋਜ ਮਾਨ ਮੋਚਨੰ ਸੁਭੰਤ ਸੀਸ ਸੋ ਪ੍ਰਭਾ ਚਕਰੰਤ ਚਾਰ ਚੰਦਰਕਾ ਜਗੰਤ ਜੋਤ ਜੋ ਆਲਕਾਛ ਛਕੰਤ ਰਾਜ ਸੋ ਪ੍ਰਭਾ ਜਗੰਤ ਜੋਤ ਜੈ ਸ੍ਰੀ ਬਦੰਤ ਕ੍ਰਿਤ ਈਸ਼ਰੀ ਤ੍ਰਿਭੰਗੀ ਛੰਤਵ ਪ੍ਰਸਾਦ ਅਨਕਾਸ ਰੂਪੰ ਮਿਤ ਵਿਭੂਤੰ ਅਚਲ ਸਰੂਪੰ ਵਿਸਕਰਣੰ ਜਗ ਜੋਤ ਪ੍ਰਕਾਸ਼ੰ ਆਦਨਾਸੰ ਅਮਿਤ ਅਗਾਸੰ ਸ੍ਰਾਪਰਣੰ ਅਨਗੰਜ ਅਕਾਲੰ ਵਿਸਪ੍ਰਤਪਾਲੰ ਦੀਨ ਦਿਆਲੰ ਸੁਕਰਣੰ ਆਨੰਦ ਸਰੂਪੰ ਅਨਹਦ ਰੂਪੰ ਅਮਿਤ ਵਿਭੂਤੰ ਤਵ ਸਰਣੰ ਵਿਸਵੰਬਰ ਪਰਣੰ ਜਗਤ ਪਰ ਕਰਣੰ ਅਧਰਨ ਤਰਣੰ ਸ੍ਰਿਸ਼ਟ ਕਰੰ ਆਨੰਦ ਸਰੂਪੀ ਅਨਹਦ ਰੂਪੀ ਅਮਿਤ ਵਿਭੂਤੀ ਤੇਜ ਬਰੰ ਅਨਖੰਡ ਪ੍ਰਤਾਪੰ ਸਭ ਜਗਤ ਥਾਪੰ ਅਲਖ ਤਾਪੰ ਵਿਸਕਰੰ ਅਦਵੈ ਅਬਿਨਾਸੀ ਤੇਜ ਪ੍ਰਕਾਸੀ ਸਰਬ ਉਦਾਸੀ ਏਕ ਹਰੰ ਅਨਖੰਡ ਮੰਡੰ ਤੇਜ ਪ੍ਰਚੰਡੰ ਜੋਤ ਉਦੰਡੰ ਮਿਤ ਮਤੰ ਅਨਭੈ ਅਨਗਾਧੰ ਅਲਖ ਅਬਾਧੰ ਵਿਸ ਪ੍ਰਸਾਦੰ ਅਮਿਤ ਗਤੰ ਆਨੰਦ ਸਰੂਪੀ ਅਨਹਦ ਰੂਪੀ ਅਚਲ ਵਿਭੂਤੀ ਭਵ ਤਰਣੰ ਅਨਗਾਧ ਆਬਾਧੰ ਜਗਤ ਪ੍ਰਸਾਦੰ ਸਰਬ ਆਰਾਧੰ ਤਵ ਸਰਣੰ ਅਕਲੰਕ ਕਬਾਧੰ ਬਿਸ ਪ੍ਰਸਾਦੰ ਜਗਤ ਆਰਾਧੰ ਭਾਵਨਾਸੰ ਵਿਸਿਯੰਬਰ ਭਰਣੰ ਕਿਲ ਵਿਖਾਰਣੰ ਪਤਤੋ ਧਰਣੰ ਸਭ ਸਾਥੰ ਅਨਾਥਨ ਨਾਥੇ ਅਕ੍ਰਿਤਾ ਗਾਥੇ ਅਮਿਤਾ ਨਾਥੇ ਦੁਖਾਰਣੰ ਅਗਾਂਜ ਵਿਨਾਸੀ ਜੋਤ ਪ੍ਰਕਾਸੀ ਜਗਤ ਪ੍ਰਨਾਸੀ ਤਵ ਸਰਣੰ ਕਲਸ ਅਮਿਤ ਤੇਜ ਜਗ ਜੋਤ ਪ੍ਰਕਾਸੀ ਆਦ ਛੇਦ ਛੈ ਬਨਾਸੀ ਪਰਮ ਤਤ ਪਰਮਾਰਥ ਪ੍ਰਕਾਸੀ ਆਸ ਰੂਪ ਅਖੰਡ ਉਦਾਸੀ ਤ੍ਰਿਪੰਗੀ ਛੰਦ ਅਖੰਡ ਉਦਾਸੀ ਪਰਮ ਪ੍ਰਕਾਸੀ ਆਦ ਅਨਾਸੀ ਵਿਸ਼ਵਕਰਮ ਜਗਤਾਵਨ ਕਰਤਾ ਜਗਤ ਪ੍ਰਹਰਤਾ ਸਭ ਜਗ ਭਰਤਾ ਸਿਧ ਪਰੰ ਅਛੈ ਬਨਾਸੀ ਤੇਜ ਪ੍ਰਕਾਸੀ ਰੂਪ ਸੁਰਾਸੀ ਸਰਬ ਛਿਤੰ ਆਨੰਦ ਸਰੂਪੀ ਅਨਹਦ ਰੂਪੀ ਅਲਖ ਵਿਭੂਤੀ ਅਮਿਤ ਗਤੰ ਕਲਸ ਆਦ ਭੈਨ ਗਾਧ ਸਰੂਪੰ ਰਾਗ ਰੰਗ ਜਿਹ ਰੇਖ ਨ ਰੂਪੰ ਰੰਗ ਪਇਓ ਰਾਵਤ ਕਉ ਕੂਪੰ ਕਉ ਸਮੁੰਦ ਸਰਤਾ ਕਉ ਕੂਪੰ ਤ੍ਰਿਪੰਗੀ ਛੰਦ ਸਰਤਾ ਕਉ ਕੂਪੰ ਸਮੁੰਦ ਸਰੂਪੰ ਅਲਖ ਵਿਭੂਤੰ ਮਿਤ ਗਤੰ ਅਦਵੈ ਅਵਨਾਸੀ ਪਰਮ ਪ੍ਰਕਾਸੀ ਤੇ ਸੁਰਾਸੀ ਕ੍ਰਿਤ ਕ੍ਰਿਤੰ ਜੇ ਰੂਪ ਨ ਰੇਖੰ ਅਲਖ ਅਪੇਖੰ ਅਮਿਤ ਅਦਵੈਖੰ ਸਰਵਮਈ ਸਭ ਕਿਲ ਵਿਖ ਵਿਹਰਣ ਪਤ ਦੋਧਰਣ ਅਸਰਣ ਸਰਣੰ ਏਕ ਦਈ ਕਰਸ ਆ ਜਾਨ ਬਾਉ ਸਾਰੰਕਰ ਧਰਨੰ ਅਮਿਤ ਜੋਤ ਜਗ ਜੋਤ ਪ੍ਰਕਰਨੰ ਖੜਗ ਪਾਣ ਖਲਦਲ ਬਲ ਮਹਾ ਬਾਉ ਬਿਸਵੰਬਰ ਭਰਨੰ ਤ੍ਰਿਪੰਗੀ ਚੰਦ ਖਲਦਲ ਬਲ ਹਰਨੰ ਦੁਸ਼ਟ ਬਿਡਰਣੰ ਅਸਰਨ ਸਰਨੰ ਅਮਿਤ ਗਤੰ ਚੰਚਲ ਜਗ ਝਾਰਨ ਮਛ ਪਿਡਾਰਨ ਪਾਪ ਪ੍ਰਹਾਰਨ ਮਿਤ ਮਤੰ ਆ ਜਾਨ ਸੁਬਾਹੰ ਸਾਹਨ ਸਾਹੰ ਮਹਿਮਾ ਮਾਹੰ ਸਰਬਮਈ ਜਲ ਥਲ ਬਣ ਰਹਤਾ ਬਾਣ ਤ੍ਰਿਣ ਕਹਿਤਾ ਖਾਲ ਦਲ ਦਹਤਾ ਸੋ ਨਰ ਸਹੀ ਕਲਸ ਅਤ ਬਲਿਸ਼ ਦਲ ਦੁਸ਼ਟ ਨਿਕੰਦਨ ਮਿਤ ਪ੍ਰਤਾਪ ਸਗਲ ਜਗ ਬੰਦਨ ਸੋ ਹਚਾਰ ਚਿੱਤਰ ਕਰ ਚੰਦਨ ਪਾਪ ਪ੍ਰਹਾਰਨ ਦੁਸ਼ਟ ਦਲ ਦੰਡਨ ਸਿਪੈ ਛੰਦ ਬੇਦ ਭੇਦ ਨ ਲਖੈ ਬ੍ਰਹਮ ਬ੍ਰਹਮਾ ਨੀ ਬੁਝੈ ਬਿਆਸ ਪਰਾਸਰ ਸੁਖ ਸਨਾਦ ਸਿਵ ਅੰਤ ਨ ਸੁਝੈ ਸੰਤ ਕੁਾਰ ਸੰਕਾ ਸਰਬ ਜੋ ਸਮਾ ਨ ਪਾਵਹਿ ਲਖ ਲਖਮੀ ਲਖ ਬਿਸ਼ਨ ਕਿਸਨ ਕਈ ਨੇਤ ਬਤਾਵਹਿ ਅਸੰਭ ਰੂਪ ਅਨ ਪੈ ਪ੍ਰਭਾ ਅਤ ਬਲਿਸ਼ਟ ਜਲ ਥਲ ਕਰਨ ਅਚੁੱਤ ਅਨੰਤ ਅਦਵੈ ਅਮਿਤ ਨਾਥ ਨਿਰੰਜਨ ਤਵ ਸਰਨ ਅਚੁੱਤ ਭੈ ਅਪੇਦ ਅਮਿਤਾ ਖੰਡ ਅਤੁਲ ਬਲ ਅਟਲ ਅਨੰਤ ਅਨਾਦ ਅਖੈ ਆਖੰਡ ਪ੍ਰਵਲ ਦਲ ਅਮਿਤ ਅਮਿਤ ਅਨਤੋਲ ਅਭੂ ਅਨਭੇਦ ਅਪੰਜਨ ਅਨ ਵਿਕਾਰ ਆਤਮ ਸਰੂਪ ਸੁਰ ਨਰ ਮਨ ਰੰਜਨ ਅਵਿਕਾਰ ਰੂਪ ਅਨ ਭੈ ਸਦਾ ਮੂਰਜਨ ਗਨ ਬੰਦਤ ਚਰਨ ਭਾਵ ਭਰਨ ਕਰਨ ਦੁਖ ਦੋਖਰਨ ਆਤਿ ਪ੍ਰਤਾਪ ਪ੍ਰਮ ਪੈ ਹਰਨ ਛਪੈ ਛੰਤ ਪ੍ਰਸਾਦ ਮੁਖ ਮੰਡਲ ਪਰ ਲਸਤ ਜੋਤ ਉਦੋਤ ਅਮਿਤ ਗਤ ਜੜ ਜੋਤ ਜਗ ਮਗਤ ਲਜਤ ਲਹ ਕੋਟ ਨਿਖਤ ਪਾਤੇ ਚੱਕਰਵਰਤੀ ਚੱਕਰਵੈ ਚੱਕਰ ਤਉ ਚੱਕਰ ਕਰ ਤਰ ਪਦਮਨਾਥ ਪਦਮਾਜ ਨਵਲ ਨਾਰਾਇਣ ਨਾਰਿਹਰ ਕਾਲਖ ਬਿਹੰਡ ਕਿਲ ਬਿਖਾਰਨ ਸੁਰ ਨਰ ਮੁਣ ਬੰਦਤ ਚਰਨ ਖੰਡਣ ਅਖੰਡ ਮੰਡਣ ਅਭੈ ਨਮੋ ਨਾਥ ਭਾਪੈ ਹਰਨ ਛਪੈ ਛੰਦ ਨਮੋ ਨਾਥ ਨਿਰਦਾਇ ਨਮੋ ਨਿਰੂਪ ਨਿਰੰਜਨ ਅਗੰਜਾਨ ਅਗੰਜਨ ਅਭਾਂਜਿਆਂ ਭੇਦ ਪੰਜਨ ਅਛੈ ਅਖੈ ਅਭਿਕਾਰ ਭੈ ਅਨਭਿਜ ਅਭੇਦਨ ਅਖੈ ਦਾਨ ਖੇਦਨ ਅਨ ਅਨਛਿਦਰ ਅਛੇਦਨ ਆਜਾਨ ਵਾਹ ਸਾਰੰਗ ਧਰ ਖੜਗ ਪਾਣ ਦੁਰਜਨ ਦਲਨ ਨਰ ਵਰਨ ਰੇਸ ਨਾਇਕ ਨਿਰਪਣ ਨਵੋ ਨਵਲ ਜਲ ਥਲ ਰਵਣ ਦੀਨ ਦਇਆਲ ਦੁਖ ਹਰਨ ਦੁਰਤ ਹੰਤਾ ਦੁਖੰਡਨ ਮਹਾ ਮੋਹਨ ਮਨ ਹਰਨ ਮਦਨ ਮੂਰਤ ਮਹਮੰਡਨ ਅਮਿਤ ਤੇਜ ਅਵਿਕਾਰ ਖੈ ਆਪੰਜ ਅਮਿਤ ਬਲ ਨਿਰਭੰਜ ਨਿਰਭਉ ਨਿਰਵੈਰ ਨਿਰਜੁਰ ਨਿਰਪਜਲ ਥਲ ਅਛੈ ਸਰੂਪ ਅਛੂ ਅਛਿਤ ਅਛੈ ਆਛਾਨ ਅਛੈ ਅਛਰ ਅਦਵੈ ਸਰੂਪ ਅਧਿਐ ਅਮਾਰ ਅਭਿਬੰਧਤ ਸੁਰ ਨਰ ਅਸੁਰ ਕੁਲ ਕਲੰਕ ਕਰਹੀਨ ਕਿਰਪਾ ਸਾਗਰ ਕਰੁਣਾ ਕਰ ਕਰਨ ਕਾਰਨ ਸਮਰਥ ਕਿਰਪਾ ਕੀ ਸੂਰਤ ਕ੍ਰਿਤ ਧਾਰ ਕਾਲ ਕਰਮ ਕਰਹੀਨ ਕਿਰਿਆ ਜੇ ਕੋਈ ਨਾ 부ਝੈ ਕਾਹ ਕਹੈ ਕਹ ਕਰੈ ਕਹਾ ਕਾਲਨ ਕਹਿ ਸੁਝੈ ਕੰਜਲ ਕਨੈਨ ਕੰਬੂ ਗਰੀਬ ਹੈ ਕਟ ਕੇ ਹਰ ਕੁੰਜਰ ਗਵਨ ਕਦਲੀ ਕੋ ਰੰਗ ਕਰ ਪੂਰਗਤ ਬਿਨ ਅਕਾਲ ਦੁਜੋ ਕਮਨ ਛਪੈ ਚੰਦ ਅਲਖ ਰੂਪ ਲੇਖ ਭੈ ਅਨਭੂਤ ਅਭੰਜਨ ਆਤਪੁਰਖ ਅਵਿਕਾਰ ਅਜੈ ਅਨਗਾਧ ਅਗੰਜਨ ਨਿਰਵਿਕਾਰ ਨਿਰਜਰ ਸਰੂਪ ਨਿਰਦਵੈਖ ਨਿਰੰਜਨ ਅਪੰਜਾਨ ਭੰਜਨ ਅਨਭੇਦ ਅਨਭੂਤ ਅਭੰਜਨ ਸਾਹਾਨ ਸਾਹ ਸੁੰਦਰ ਸੁਮਤ ਬੜ ਸਰੂਪ ਬਡਵੈ ਬਖਤ ਕੋਟਿਕ ਪ੍ਰਤਾਪ ਊਪਾਨ ਜਿਮ ਤਪਤ ਤੇਜ ਸਥਿਤ ਤਖਤ ਛਪੈ ਛੰਤ ਪ੍ਰਸਾਦ ਚੱਕਰ ਚਾਰ ਚੱਕਰ ਵੈ ਚੱਕਰ ਚੌਕੁੰਟ ਵਗਣ ਕੋਟ ਸੂਰ ਸਮ ਤੇਜ ਤੇਜ ਨਹੀਂ ਦੂਨ ਵਗਣ ਕੋਟ ਚੰਦ ਚੱਕ ਪਰੈ ਤੁਲ ਨਹੀਂ ਤੇਜ ਵਿਚਾਰਤ ਵਿਆਸ ਪਰਾਸਰ ਬ੍ਰਹਮ ਭੇਦ ਨਹਿ ਬੇਦ ਉਚਾਰਤ ਸਾਹਾਨ ਸਾ ਸਾਹਿਬ ਸੁਗਰੇ ਅਤ ਪ੍ਰਤਾਪ ਸੁੰਦਰ ਸਬਲ ਰਾਜਾਨ ਰਾਜ ਸਾਹਿਬ ਸਬਲ ਅਮਿਤ ਤੇਜ ਅਛੈ ਅਛਲ ਕਬਿਤ ਤੋ ਪ੍ਰਸਾਦ ਕਹਿਓ ਜੋ ਨਾ ਜਾਏ ਸੋ ਅਗਾਹ ਕਹਿ ਕੇ ਗਾਇਤ ਛੇਦ ਜੋ ਨਾ ਜਾਏ ਸੋ ਅਛੇਦ ਕਹਿ ਪਛਾਨੀਐ ਗੰਜਿਓ ਜੋ ਨਾ ਜਾਏ ਸੋ ਅਗੰਜ ਕਹਿ ਕੇ ਜਾਣਿਅਤ ਭੰਜਿਓ ਜੋ ਨਾ ਜਾਏ ਸੋ ਅਭੰਜ ਕਹਿ ਕੇ ਮਾਨੀਐ ਸਾਧਿਓ ਜੋ ਨਾ ਜਾਏ ਸੋ ਅਸਾਧ ਕਹਿ ਕੇ ਸਾਧ ਕਰ ਛਲਿਓ ਜੋ ਨਾ ਜਾਏ ਸੋ ਅਛਲ ਕਹਿ ਪ੍ਰਮਾਨੀਐ ਮੰਤਰ ਮੈ ਨਾ ਆਵੈ ਸੋ ਅਮੰਤਰ ਕਹਿ ਕੇ ਮਾਨ ਮਾਨ ਜੰਤਰ ਮੈ ਨਾ ਆਵੈ ਸੋ ਅਜੰਤਰ ਕਹਿ ਕੇ ਜਾਣੀਐ ਕਵਿਤ ਤੋ ਪ੍ਰਸਾਦ ਜਾਤ ਮੈ ਨਾ ਆਵੈ ਸੋ ਅਜਾਤ ਕਹਿ ਕੈ ਜਾਣ ਜੀ ਪਾਤ ਮੈ ਨਾ ਆਵੈ ਸੋ ਅਪਾਤ ਕਹਿ ਬੁਲਾਈਐ ਭੇਦ ਮੈ ਨਾ ਆਵੈ ਸੋ ਅਭੇਦ ਕਹਿ ਕੈ ਭਾਖੀਅਤ ਛੇਦਿਓ ਜੋ ਨਾ ਜਾਏ ਸੋ ਅਛੇਦ ਕਹਿ ਸੁਣਾਈਐ ਖੰਡਿਓ ਜੋ ਨਾ ਜਾਏ ਸੋ ਅਖੰਡ ਜੂ ਕੋ ਖਿਆਲ ਕੀਜੈ ਖਿਆਲ ਮੈ ਨਾ ਆਵੈ ਗਮ ਤਾ ਕੋ ਸਦਾ ਖਾਈਐ ਜੰਤਰ ਮੈ ਨਾ ਆਵੈ ਸੋ ਅਜੰਤਰ ਕਹਿ ਕੈ ਜਾਪਿਅਤ ਧਿਆਨ ਮੈ ਨਾ ਆਵੈ ਤਾ ਕੋ ਧਿਆਨ ਕੀਜੈ ਧਿਆਈਐ ਕਵਿਤ ਤੋ ਪ੍ਰਸਾਦ ਛਤਰ ਧਾਰੀ ਛਤਰ ਪਤ ਛੈਲ ਰੂਪ ਛੇਤਨਾਥ ਛੌਣੀ ਕਰ ਛਾਇਆ ਪਰ ਛਤਰੀ ਪਤ ਗਾਈਐ ਵਿਸ਼ਵਨਾਥ ਵਿਸ਼ਵੰਬਰ ਬੇਦਨਾਥ ਬਾਲਾ ਕਰ ਬਾਜੀ ਕਰ ਬਾਣ ਧਾਰੀ ਬੰਧਨ ਬਤਾਈਐ ਨਿਉਲੀ ਕਰਮ ਦੂਤਾ ਧਾਰੀ ਵਿਦਿਆ ਧਾਰ ਬ੍ਰਹਮਚਾਰੀ ਧਿਆਨ ਕੋ ਲਗਾਵੈ ਨੈਕ ਧਿਆਨ ਹੂਨਾ ਪਾਈਐ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਐ ਕਵਿਤ ਤਵ ਪ੍ਰਸਾਦ ਜੁਧ ਕੇ ਜਤਈਆ ਰੰਗ ਭੂਮ ਕੇ ਪਵਈਆ ਪਾਰ ਭੂਮ ਕੇ ਮਟਈਆ ਨਾਥ ਤੀਨ ਲੋਕ ਗਾਈਐ ਕਾਹੂ ਗੇਤ ਨਈਆ ਹੈ ਨਾ ਮਈਆ ਜਾ ਕੇ ਭਈਆ ਕੋ ਛੋਣੀ ਹੂ ਕੇ ਛਈਆ ਛੋੜ ਕਾਸਿਓ ਪ੍ਰੀਤ ਲਾਈਐ ਸਾਧਨਾ ਸਦਈਆ ਧੂਲ ਧਾਨੀ ਕੇ ਤਜਈਆ ਤੂੰ ਧਾਰ ਕੇ ਤਰਈਆ ਧਿਆਨ ਤਾ ਕੋ ਸਦਾ ਲਾਈਐ ਆਓ ਕੇ ਵਢਈਆ ਏਕ ਨਾਮ ਕੇ ਜਪਈਆ ਔਰ ਕਾਮ ਕੇ ਕਰਈਆ ਛੋੜ ਔਰ ਕੌਣ ਧਿਆਈਐ ਕਬਿਤਵ ਪ੍ਰਸਾਦ ਕਾਮ ਕੋ ਕੁਨਿੰਦਾ ਖੈਰ ਖੂਬੀ ਕੋ ਦਹਿੰਦਾ ਗਾਜ ਗਾਜੀ ਕੋ ਗਜਿੰਦਾ ਸੋ ਕੁਨਿੰਦਾ ਕਹਿ ਬਤਾਈਐ ਚਾਮ ਕੇ ਚਲਿੰਦਾ ਕਾਉ ਕਾਮ ਤੇ ਵਿਜਿੰਦਾ ਛਤਰ ਛੈਣੀ ਕੇ ਚਲਿੰਦਾ ਸੋ ਦਹਿੰਦਾ ਕਹਿ ਮਨਾਈਐ ਜਾਰ ਕੋ ਦਹਿੰਦਾ ਜਾਨ ਮਾਨ ਕੋ ਜਨਿੰਦਾ ਜੋਤ ਜੀਬ ਕੋ ਗਜਿੰਦਾ ਜਾਨ ਮਾਨ ਜਾਨ ਗਾਈਐ ਦੋ ਕੇ ਦਲਿੰਦਾ ਦੀਨ ਦਾਨ ਸ਼ਿਰਦਹਿੰਦਾ ਦੋਖ ਦੁਰਜਨ ਦਲਿੰਦਾ ਧਿਆਏ ਦੂਜੋ ਕੌਣ ਧਿਆਈਐ ਕਵਿਤ ਤਵ ਪ੍ਰਸਾਦ ਸਾਲਸ ਸਹਿੰਦਾ ਸਿਧ ਤਾਈ ਕੋਸ ਦਿੰਦਾ ਅੰਗ ਅੰਗ ਮੈਂ ਅਵਿੰਦਾ ਏਕ ਏਕੋ ਨਾਥ ਜਾਣੀਐ ਕਾਲਖ ਕਟਿੰਦਾ ਖੁਰਾਸਾਨ ਕੋ ਖੁਨਿੰਦਾ ਗ੍ਰਭ ਗਾਫਲ ਗਲਿੰਦਾ ਗੋਲ ਗੰਜਖ ਬਖਾਨੀਐ ਗਾਲਬ ਗਰਿੰਦਾ ਜੀਤ ਤੇਜ ਕੇਦ ਹਿੰਦਾ ਚਿੱਤਰ ਚਾਪ ਕੇ ਚਲਿੰਦਾ ਛੋੜ ਔਰ ਕੌਣ ਆਨੀਐ ਸਤ ਤਾਦ ਹਿੰਦਾ ਸਤ ਤਾਈ ਕੋ ਸੁਖਿੰਦਾ ਕਰਮ ਕਾਮ ਕੋ ਕੁਨਿੰਦਾ ਛੋੜ ਦੂਜਾ ਕੌਣ ਮਾਨੀਐ ਕਬਿਤ ਤਵਾ ਪ੍ਰਸਾਦ ਜੋਤ ਕੋ ਜਗਿੰਦਾ ਜੰਗ ਜਾਹਰੀ ਦਹਿੰਦਾ ਮਿੱਤਰ ਮਾਰੀ ਕੇ ਮਲਿੰਦਾ ਪੈ ਕੁਨਿੰਦਾ ਕੈ ਬਖਾਨੀਐ ਪਾਲਕ ਪੁਨਿੰਦਾ ਪਰਮ ਪਾਰਸੀ ਪ੍ਰਗਿੰਦਾ ਰੰਗ ਰਾਗ ਕੇ ਸੁਨਿੰਦਾ ਪੈ ਅਨੰਦਾ ਤੇਜ ਮਾਨੀਐ ਜਾਪ ਕੇ ਜਪਿੰਦਾ ਖੈਰ ਖੂਬੀ ਕੇ ਦਹਿੰਦਾ ਖੂਨ ਮਾਫ ਕੇ ਕੁਨਿੰਦਾ ਹੈ ਅਭਿਜ ਰੂਪ ਠਾਨੀਐ ਆਰ ਜਾਦ ਹਿੰਦਾ ਰੰਗ ਰਾਗ ਕੇ ਬਢਿੰਦਾ ਦੁਸ਼ਟ ਦਰੋਹ ਕੇ ਦਲਿੰਦਾ ਛੋੜ ਦੂਜੋ ਕੌਣ ਮਾਨੀਐ ਕਵਿਤਤਵਾ ਪ੍ਰਸਾਦ ਆਤਮਾ ਪ੍ਰਧਾਨ ਜਾਏ ਸਿੱਧਤਾ ਸਰੂਪ ਤਾਹੇ ਬੁੱਧਤਾ ਵਿਭੂਤ ਜਾਏ ਸਿੱਧਤਾ ਸੁਭਾਉ ਹੈ ਰਾਗ ਪੀਨਾ ਰੰਗ ਤਾਹੇ ਰੂਪ ਪੀਨਾ ਰੇਖ ਜਾਏ ਅੰਗ ਪੀ ਸੁਰੰਗ ਤਾਹੇ ਰੰਗ ਕੇ ਸੁਭਾਉ ਹੈ ਚਿੱਤਰ ਸੋਭ ਚਿੱਤਰ ਹੈ ਪਰਮਤਾ ਪਵਿੱਤਰ ਹੈ ਸੋ ਮਿੱਤਰ ਹੂੰ ਕੇ ਮਿੱਤਰ ਹੈ ਵਿਭੂਤ ਕੋ ਉਪਾਉ ਹੈ ਦੇਵਨ ਕੇ ਦੇਵ ਹੈ ਕੇ ਸਾਹਨ ਕੋ ਸਾਹ ਹੈ ਕੇ ਰਾਜਨ ਕੋ ਰਾਜ ਹੈ ਕੇ ਰਾਮਨ ਕੋ ਰਾਉ ਹੈ ਬਹਿਰ ਤਵੀਲ ਛੰਦ ਪਸਮੀ ਤਵ ਪ੍ਰਸਾਦ के अगंजस के अपंजस के रूपस के रंजस के अछेदस के अभेदस के अनामस के अकामस के अपेखस के अलेखस के अनादस के अगाधस के अरूपस के अपूतस के अछादस के अरागस के अपेदस के अछेदस के अछादस के अगाधस के अगंजस के अपंजस के अपेदस के अछेदस के असेयस के अधेयस के अगंजस के कंजस के उकारस के निकारस के अखंजस के अपंजस ਕੇ ਅਘਾਤਸ ਕੇ ਅਕਿਆਤਸ ਕੇ ਅਚਲਸ ਕੇ ਅਛਲਸ ਕੇ ਅਜਾਤਸ ਕੇ ਅਝਾਤਸ ਕੇ ਅਛਲਸ ਕੇ ਅਠਲਸ ਬਹਿਰ ਤਵੀਲ ਪਸਮੀ ਤਵ ਪ੍ਰਸਾਦ ਅਟਾਟਸਟ ਅਡਾਟਸਟ ਅਡੰਗਸ ਅਨੰਗਸਟ ਅਤਾਨਸਤ ਥਾਨਸਤ ਅਦੰਗਸ ਅਨੰਗਸ ਅਪਾਰਸਤ ਅਫਾਰਸਤ ਅਵੇਅਸਤ ਅਭੇਅਸਤ ਅਮਾਨਸਤ ਅਹਾਨਸ ਅਡੰਗਸਚ ਤਰੰਗਸਚ अरामश्च लामश्च अजोदस्त अवोजस्त पश्चिमी असेयस्त भेयस्त आंगस्त अंगस्त उकारस्त अकारस्त खंडस्त अडंगस्त के अताप के अथाप के अदंग के अनंग के अताप के अथाप के अनिल के सुनील अर्धनराजंत प्रसाद सजस्त्वें तजस्त्वें रस्त्वें अकस्त्वें जलस्त्वें थलस्त्वें पुरस्त्वें पुनस्त्वें ਗੁਰਸਤੁਐ ਗੁਫਸਤੁਐ ਨਿਰਸਤੁਐ ਨਿਦਸਤੁਐ ਰਵਸਤੁਐ ਸਸਸਤੁਐਂ ਰਜਸਤੁਐ ਤਮਸਤੁਐਂ ਤਨਸਤੁਐ ਮਨਸਤੁਐ ਬ੍ਰਛਸਤੁਐ ਬਨਸਤੁਐ ਮਤਸਤੁਐ ਗਤਸਤੁਐ ਵਰਤਸਤੁਐਂ ਚਿਤਸਤੁਐ ਪਿਤਸਤੁਐ ਸੁਤਸਤੁਐ ਮਤਸਤੁਐ ਗਤਸਤੁਐ ਨਿਰਸਤੁਐ ਤ੍ਰਿਅਸਤੁਐ ਪਿਤਸਤੁਐ ਬਿਰਦਸਤੁਐਂ ਹਰਸਤੁਐ ਕਰਸਤੁਐ ਛਲਸਤੁਐ ਬਲਸਤੁਐਂ ਉਡਸਤੁਐ ਪੁਡਸਤੁਐ ਗਡਸਤੁਐ ਤਦਸਤੁਐ रवस्तुएं छपस्तुएं ग्रवस्तुएं द्रवस्तुएं जयस्तुं खयस्तुं पयस्तुं ਦਰਾਛੰ राजछंद ਪ੍ਰਸਾਦ ਸਿਕੰਤ ਚਾਰ ਚੰਦਰਕਾ ਸੁਬੰਤ ਰਾਜ ਸੋ ਪ੍ਰਵਾਦਵੰਤ ਦੁਸ਼ਟ ਮੰਡਲੀ ਸੁਬੰਤ ਰਾਜ ਸੋ ਥਲੀ ਚਲੰਤ ਚੰਡ ਮੰਡਕਾ ਖੰਡ ਖੰਡ ਦੋ ਪਲਾਖੇਵੰਤ ਬਿਜ ਜਵਾਲ ਕਾ ਅਨੰਤ ਗਦ ਬਿਦਸਾ ਲਸੰਤ ਭਾਵ ਉਜਲੰਗ ਦਲੰਤ ਦੁਖ ਦੁਦਲੰ ਪਵੰਗ ਪਾਤ ਜੰਗ ਸਮੁੰਦਰ ਬਾਜ ਲੋਹੀ ਜੰਗ ਨਿਨਾਦ ਗੇਦ ਬਿਰਦਿਅੰਗ ਅਖੇਦ ਨਾਦ ਦੁਦਰੰ ਅਠਟ ਬਟ ਬਟਕੰਗ ਘਟ ਨਟ ਸੁਖਲੰ ਅਖੋਟ ਟੁੱਟ ਤਿਬਕੰ ਜੋਟ ਜੁਟ ਸੁਛਕੰ ਅਖੋਟ ਟੁੱਟ ਆਸਨੰ ਅਲੇਖ ਭੇਖ ਨਾਸਨੰ ਸੁਭੰਤ ਦੰਤ ਪਦੁਕੰ ਜਲੰਤ ਸਾਮ ਸੋਕਟੰ ਸੁਭੰਤ ਛੁਦਰ ਘੰਟਕਾ ਜਲੰਤ ਭਾਰ ਕਛਟਾ ਸ੍ਰੀ ਸੋ ਸੀਸ ਹੁਬੀਆਂ ਕਟਾਕ ਬਾਨ ਉਭੀਆਂ ਸੁਭੰਤ ਸੀਸ ਸਿਧਰੰਗ ਜਲੰਤ ਸਿਧਰੀ ਨਰੰਗ ਚਲੰਤ ਦੰਤ ਪਤ ਕੰਗ ਭਜੰਤ ਦੇਖ ਦੁੱਧ ਲੰਗ ਤਜੰਤ ਸ਼ਸਤਰ ਅਸਤਰ ਕੰਗ ਚਲੰਤ ਚੱਕਰ ਚੌਦੇ ਸੰਗ ਅਗੰਮ ਤੇ ਸੋਬੀਆਂ ਰਖੀਸ ਈਸ ਲੋਬੀਆਂ ਅਨੇਕ ਬਾਰ ਧਿਆਵਹੀ ਨ ਤਤਰ ਪਾਰ ਪਾਵਹੀ ਅਧੋਸ ਤੂਮ ਤੂਮ ਹੀ ਅਘੂਰ ਨੇਤਰ ਕੂਮ ਹੀ ਸੋ ਪੰਚ ਅਗਨ ਸਾਧੀਆਂ ਨ ਤਾਮ ਪਾਰ ਲਾਧੀਆਂ ਨਿਵਲ ਆਦ ਕਰਮਨੰ ਅਨੰਤ ਦਾਨ ਧਰਮਨੰ ਅਨੰਤ ਤੀਰਥ ਬਾਸਨੰ ਨਾਏਕ ਨਾਮ ਕੇ ਸਮੰ ਅਨੰਤ ਜਗ੍ਯ ਕਰਮਨੰ ਗਜਾਦ ਆਦ ਧਰਮਨੰ ਅਨੇਕ ਦੇਸ ਭਰਮਨੰ ਨਾ ਏਕ ਨਾਮ ਕੇ ਸਮੰ ਇਕੰਤ ਕੁੰਟ ਬਾਸਨੰ ਪ੍ਰਮੰਤ ਕੋਟਕੰ ਬਨੰ ਉਚਾਟ ਨਾਦ ਕਰਮਨੰ ਅਨੇਕ ਉਦਾਸ ਭਰਮਨੰ ਅਨੇਕ ਭੇਖ ਆਸਨੰ ਕਰੋਰ ਕੋਟਕੰ ਬ੍ਰਤੰ ਦਿਸਾ ਦਿਸਾ ਪਰਮੇਸ਼ਨੰ ਅਨੇਕ ਭੇਖ ਭੇਖਨੰ ਕਰੋਰ ਕੋਟ ਦਾਨਕੰ ਅਨੇਕ ਜਗ੍ਯ ਕਰਤਵਯੰ ਸੰਿਆਸ ਆਦ ਧਰਮਨੰ ਉਦਾਸ ਨਾਮ ਕਰਮਨੰ ਅਨੇਕ ਪਾਠ ਪਾਠ ਨੰਗ ਅਨੰਤ ਠਾਠ ਠਾਠ ਨੂੰ ਨਾ ਏਕ ਨਾਮ ਕੇ ਸਮੰਗ ਸਮਸਤ ਸ੍ਰਿਸ਼ਟ ਕੇ ਭ੍ਰਮੰਗ ਜਗਾਦ ਆਦ ਧਰਮ ਨੰਗ ਬੈਰਾਗ ਆਦ ਕਰਮ ਨੰਗ ਦਇਆਦ ਆਦ ਕਾਮ ਨੰਗ ਅਨਾਦ ਸੰਜਮੰ ਬ੍ਰਿਦੰਗ ਅਨੇਕ ਦੇਸ ਪਰਮ ਨੰਗ ਕਰੋਰ ਦਾਨ ਸੰਜਮੰ ਅਨੇਕ ਗੀਤ ਗਿਆਨ ਨੰਗ ਅਨੰਤ ਗਿਆਨ ਧਿਆਨ ਨੰਗ ਅਨੰਤ ਗਿਆਨ ਸਤਮੰਗ ਅਨੇਕ ਕ੍ਰਿਤ ਸੋ ਬ੍ਰਿਤੰਗ ਬਿਆਸ ਨਾਰਦ ਆਦ ਕੰਗ ਸੋ ਬ੍ਰਹਮ ਮਰਮ ਨਹਿ ਲਹੰ ਕਰੋਰ ਜੰਤਰ ਮੰਤਰਣੰ ਅਨੰਤ ਤੰਤਰੰ ਬਣੰ ਬਸੇਖ ਵਿਆਸ ਨਾਸਨੰ ਅਨੰਤ ਨਿਆਸ ਪ੍ਰਾਸਨੰ ਜਪੰਤ ਦੇਵ ਦੈਤਨੰ ਥਪੰਤ ਜਛ ਗੰਧਰਵੰ ਪਦੰਤ ਵਿਦਣੋ ਤਰੰਗਣੰਤ ਸ਼ੇਸ਼ ਊਰਗਣੰ ਜਪੰਤ ਭਾਰ ਵਾਰਿਯੰ ਸਮੁੰਦਰ ਸਬਤ ਧਾਰਿਯੰ ਜਨੰਤ ਚਾਰ ਚੱਕਣੰ ਸਤਰਮੰਤ ਚੱਕਰ ਬਕਣੰ ਜਪੰਤ ਪੰਨਗੰ ਨਕੰ ਬਰੰ ਨਰੰਗ ਬਨਸਪਤੰ ਆਕਾਸ ਉਰਬੀਯੰ ਜਲੰ ਜਪੰਤ ਜੀਵ ਜਲ ਥਲੰ ਸੋ ਕੋਟ ਚੱਕਰ ਬਕਤ ਤ੍ਰਣੰ ਬਦੰਤ ਬੇਦ ਚਤਰਕੰ ਅਸੰਭ ਅਸੰਭ ਮਾਨੀਐ ਕਰੋਰ ਬਿਸਨ ਠਾਨੀਐ ਅਨੰਤ ਸਰਸਤੀ ਸਤੀ ਬਦੰਤ ਕ੍ਰਿਤ ਈਸ਼ਰੀ ਅਨੰਤ ਅਨੰਤ ਭਾਖੀਐ ਅਨੰਤ ਅਨੰਤ ਲਾਖੀਐ ਬ੍ਰਿਤ ਨਰਾਛੰਦ ਅਨਾਦ ਅਗਾਦ ਵਿਆਦ ਆਦ ਅਨਾਦ ਕੋ ਮਨਾਈਐ ਅਗੰਜ ਅਭੰਜ ਅਰੰਜ ਅਗੰਜ ਗੰਜ ਕਉ ਧਿਆਈਐ ਅਲੇਖ ਭੇਖ ਦਵੈ ਖਰੇਖ ਸੇ ਕੋ ਪਛਾਨੀਐ ਨਾ ਭੂਲ ਜੰਤਰ ਤੰਤਰ ਮੰਤਰ ਪਰਮ ਭੇਖ ਠਾਨੀਐ ਕਿਰਪਾਲ ਲਾਲ ਅਕਾਲ ਪਾਲ ਦਇਆਲ ਕੋ ਉਚਾਰੀਐ ਅਧਰਮ ਕਰਮ ਧਰਮ ਪਰਮ ਕਰਮ ਮੈਂ ਵਿਚਾਰੀਐ ਅਨੰਤ ਦਾਨ ਧਿਆਨ ਗਿਆਨ ਧਿਆਨ ਧਿਆਨਵਾਨ ਪ੍ਰੇਖੀਐ ਧਰਮ ਕਰਮ ਕੇ ਬਿਨਾ ਸੋ ਧਰਮ ਕਰਮ ਲੇਖੀਐ ਬਰਤਾਤ ਦਾਨ ਸੰਜਮਾਦ ਤੀਰਥ ਦੇਵ ਕਰਮਨੰ ਹੈ ਆਦ ਕੁੰਜ ਮੇਦ ਰਾਜ ਸੂ ਬਿਨਾ ਨਾ ਪਰਮਨੰ ਨਿਵਲ ਆਦ ਕਰਮ ਭੇਖ ਅਨੇਕ ਭੇਖ ਮਾਨੀਐ ਅਦੇਖ ਭੇਖ ਕੇ ਬਿਨਾ ਸੋ ਕਰਮ ਭਰਮ ਜਾਨੀਐ ਆਜ਼ਾਦ ਪਾਦਮ ਆਤਾ ਤਜਾ ਸਿੱਧ ਹੈ ਸਦਾ ਅਸਤਰ ਮਿੱਤਰ ਪੁੱਤਰ ਪੌਤਰ ਜਤਰ ਤਤਰ ਸਰਬਦਾ ਅਖੰਡ ਮੰਡ ਚੰਡ ਉਦੰਡ ਅਖੰਡ ਖੰਡ ਭਾਖੀਐ ਨਾ ਰੂਪ ਰੰਗ ਰੇਖ ਅਲੇਖ ਭੇਖ ਮੈਂ ਨਾ ਰਾਖੀਐ ਅਨੰਤ ਤੀਰਥ ਆਦ ਆਸਨਾਦ ਨਾਰ ਆਸਨੰ ਬੈਰਾਗ ਉਸਨਿਆਸਿਓ ਅਨਾਦ ਜੋਗ ਪ੍ਰਾਸਨੰ ਅਨਾਦ ਤੀਰ ਸੰਜਮਾਦ ਵਰਤ ਨੇਮ ਵੇਖੀਐ ਅਨਾਦ ਅਗਾਧ ਕੇ ਬਿਨਾ ਸਮਸਤ ਭਰਮ ਲੇਖੀਐ ਰਸਾਵਲ ਛੰਦ ਦਇਆ ਦੀ ਆਦ ਤਰਮ ਸੰਨਿਆਸ ਆਦ ਕਰਮ ਗਜਾ ਦੀ ਆਦ ਦਾਨੰ ਦੀ ਆਦ ਥਾਨੰ ਸਵਰਨ ਆਦ ਦਾਨੰ ਸਮੁੰਦਰ ਆਸਨਾਨੰ ਵਿਸਵਾਦ ਆਦ ਪਰਮੰ ਦੀ ਆਦ ਕਰਮੰ ਨਿਵਲ ਆਦ ਕਰਨੰ ਸੋ ਨੀਲ ਆਦ ਵਰਨੰ ਅਨੀਲ ਆਦ ਧਿਆਨੰ ਜਪਤ ਤਤ ਪ੍ਰਧਾਨੰ ਅਮਿਕਤਾਦ ਭਗਤੰ ਅਵਿਕਤਾਦ ਬ੍ਰਕਤੰ ਪ੍ਰਸ਼ਤਵਾ ਪ੍ਰਜਾਪੰ ਪ੍ਰਭਕਤਵਾ ਆਥਾਪੰ ਸੋ ਭਗਤ ਆਦਿ ਕਰਨ ਆ ਜਗਤ ਆਪ ਹਰਨੰ ਬਿਰਖਤਾ ਪ੍ਰਕਾਸ਼ੰ ਅਵਿਕਤਵਾ ਸਮਸਤੁ ਆਪਰਧਾਨੰ ਤੁਜਸਤੁ ਆਤਰਾਨੰ ਅਵਿਕਤੁ ਆਪੰਗੰ ਅਪੰਗੰ ਆਨੰਗੰ ਅਨੰਗੰ ਵਸਤੁ ਆਕਾਰੰ ਆ ਕਿਰਪਾਰੰ ਆ ਅਖੰਡੰ ਆ ਅਗੰਡੰ ਆ ਕਰਾਨੰ ਨਿਰਵਸਤਵਾ ਆ ਤਾਪੰ ਛਿਤਸਤੁ ਆ ਛਾਪੰ ਜਿਤਸਤਵਾ ਅਜਾਪੰ ਚਕਸਤੁਵਾ ਅਜਾਪੰ ਨਿੰਗਸਤਵਾ ਅਨੇਕੰ ਟੁਟਸਤੁਵਾ ਅਟੇਟੰ ਠਟਸਤਵਾ ਅਠਾਟੰ ਡਡਸਤਵਾ ਅਡਾਟੰ ਟਡਸਤੁਵਾ ਅਡਾਪੰ ਨਕਸਤੁਵਾ ਅਨਾਪੰ ਤਪਸਤੁਵਾ ਯਤਾਪੰ ਤਪਸਤੁਵਾ ਅਥਾਪੰ ਦਲਸਤੁਵਾ ਦੋਖੰ ਨਹਿਸਤਵਾ ਅਨੋਖੰ ਅਪੋਕਤਵਾ ਅਪਾਨੰ ਫਲਕਤਵਾ ਫਲਾਨੰ ਬਦਕਤਵਾ ਅਵਸੇਖੰ ਪਜਸਤਵਾ ਅਪੇਖੰ ਮਤਸਤੁਵਾ ਫਲਾਨੰ ਹਰਿਅਕਤੁਵਾ ਹਰਦਾਨੰ ਅੜਕਤੁਵਾ ਅੜੰਗੰ ਤ੍ਰਿਕਸਤੁਵਾ ਤ੍ਰਿਭੰਗੰ ਰੰਗਸਤੁਆ ਅਰੰਗੰ ਲਵਸਤੁਆ ਅਲੰਗੰ ਯਕਸਤੁਵਾ ਯਕਾਪੰ ਇਕਸਤੁਵਾ ਇਕਾਪੰ ਵਦਿਸਤੁਆ ਵਰਦਾਨੰ ਯਕਸਤੁਵਾ ਇਕਾਨੰ ਲਵਸਤੁਆ ਲੇਖੰ ਰਰਿਸਤੁਵਾ ਰੇਖੰ ਤ੍ਰਿਅਸਤੁਵਾ ਤ੍ਰਿਭੰਗੇ ਹਰਿਸਤੁਆ ਹਰੰਗੇ ਮਹਿਸਤੁਆ ਮਹੇਸੰ ਭਜਸਤੁਵਾ ਅਪੇਸੰ ਬਰਸਤਵਾ ਬਰਾਨੰ ਪਲਸਤਵਾ ਪਲਾਨੰ ਨਰਸਤਵਾ ਨਰੇਸੰ ਦਲਸਤਵਾ ਦਲੇਸੰ